ਸਵਈਆ ਸੋਰ ਸੁਨਿਓ ਜਗ ਦੈਤਨ ਕੋ ਤਬ ਚੰਡ ਪ੍ਰਚੰਡ ਤਚੀ ਅਖੀਆਂ ਹਰ ਧਿਆਨ ਛਟਿਓ ਮਨ ਕੋ ਸੁਨ ਕੈ ਤੁਨ ਟੂੜ ਖਗੇਸ ਗਈ ਪਖੀਆਂ ਨਿਰਗ ਜਵਾਲ ਬੜੀ ਬੜਵਾਨਲ ਜੋ ਕਵਨੇ ਉਪਮਾ ਤੇ ਕੀ ਲਖੀਆਂ ਸਭ ਛਾਰ ਪਇਓ ਦਲ ਦਾਨਮ ਕੋ ਜਿਮ ਘੂਮ ਹਲਾ ਹਲ ਕੀ ਮਖੀਆਂ ਦੋਹਰਾ ਔਰ ਸਗਲ ਸੈਨਾ ਜਰੀ ਬਚਿਓ ਸੋ ਏਕੈ ਪ੍ਰੇਤ ਚੰਡ ਬਚਾਇਓ ਜਾਨ ਕੈ ਔਰ ਮਾਰ ਨਹੀਤ ਭਾਜ ਨੇ ਸਾਚਰ ਮੰਦ ਮਤ ਕਹੀ ਸੁੰਭ ਪੈ ਜਾਏ ਤੂਮਰ ਨੈਣ ਸਹਿ ਨਾ ਸਹਿਤ ਡਾਰਿਓ ਚੰਡ ਖਪਾਏ ਸਕਲ ਕਟੇ ਪਟ ਕਟਕ ਕੇ ਪਾਇ ਗਰਾਥੈ ਕੁੰਭ ਯੋ ਸੁਨ ਬਚਨ ਅਚਰਜ ਹੈ ਕੋਪ ਕਿਓ ਨਿਰਭ ਸੁੰਭ ਦੋਰਾ ਚੰਡ ਮੁੰਡ ਦਵੈ ਦੈ ਤਵ ਲੀਨੇ ਸੁੰਭ ਹਕਾਰ ਚਲ ਆਏ ਨਿਰਭ ਸਵਾ ਮੈਂ ਕਰ ਲੀਨੇ ਅਸ ਢਾਰ ਅਬ ਬੰਧਨ ਦੋਨੋ ਕੀਏ ਬੈਠਾਏ ਤੀਰ ਪਾਣ ਦੈ ਮੁਕਤੇ ਕਹਿਓ ਤੁਮ ਦੋਨੋ ਮੰਬੀਰ ਨਿਜ ਕਟ ਕੋ ਫੈਂਟਾ ਦਿਓ ਅਰ ਜਮਧਰ ਕਰਵਾਰ ਲਿਆਵੋ ਚੰਡੀ ਬਾਂਧ ਕੇ ਨਾ ਤਰ ਡਾਰੋ ਮਾਰ ਸਵਈਆ ਕੋਪ ਚੜੇ ਰਣ ਚੰਡਿਓ ਮੁੰਡ ਸੋ ਲੈ ਚਤਰੰਗਣ ਸੈਨ ਭਲੀ ਤਬ ਸੇਸ ਕੇ ਸੀਸ ਤਰਾ ਅਲਰਜੀ ਜਨ ਮਦ ਤਰੰਗਣ ਨਾਭ ਹਲੀ ਖੁਰ ਬਾਜਨ ਧੂਰ ਉਡੀ ਨਭ ਕੋ ਕਵ ਕੇ ਮਨ ਤੇ ਉਪਮਾਨ ਅਟਲੀ ਪਵ ਭਾਰ ਅਪਾਰ ਨਿਵਾਰਨ ਕੋ ਧਰਨੀ ਮਨੂ ਬ੍ਰਹਮ ਕੇ ਲੋਕ ਚਲੀ ਦੋਹਰਾ ਚੰਡ ਮੁੰਡ ਦੈਤਨ ਤੂੰ ਪ੍ਰਵਲ ਦਲ ਗਲੀਨ ਨਿਗੜ ਜਾਏ ਗਿਰ ਘੇਰ ਕੈ ਮਹਾ ਕੁਲਾ ਹਲਕੀਨ ਸਵਈਆ ਜਬ ਕਾਣ ਸੁਣੀ ਧੁਨ ਦੈਤਨ ਕੀ ਤਬ ਕੋਪ ਕੀਓ ਗਿਰਜਾ ਮਨ ਮੈਂ ਚੜ ਸਿੰਘ ਸੋ ਸੰਖ ਬਜਾਏ ਚਲੀ ਸਭ ਆਜ ਧਾਰ ਤਵੈ ਤਨ ਮੈਂ ਗਿਰ ਤੇ ਉਤਰੀ ਦਲ ਬੈਰਨ ਕੇ ਪਰ ਯੋ ਉਪਮਾ ਉਪਜੀ ਮਨ ਮੈਂ ਨਭ ਤੇ ਬਾਹਰੀ ਲਗ ਛੂਟ ਪਰੀ ਜਨ ਕੂ ਕੋ ਲੰਗਨ ਕੇ ਗਨ ਮੈਂ ਝੰਡ ਕੋ ਵੰਡ ਤੇ ਬਾਣ ਛੁਟੇ ਇੱਕ ਤੇ 10 100 ਤੇ ਸਹੰਸ ਤਹ ਬਾਡੇ ਲਛਕ ਹੋਏ ਕਰ ਜਾਏ ਲਗੈ ਤਨ ਦੈਤਨ ਮਾਜ ਰਹੇ ਗੱਡ ਗਾਡੇ ਕੋ ਕਵਿਤਾ ਹੈ ਸਰਾਹ ਕਰੈ ਅਥ ਸਹਿ ਉਪਮਾ ਜੋ ਭਈ ਬਿਨ ਕਾਡੇ ਫਾਗਨ ਪਉਣ ਕੇ ਗੌਣ ਪਏ ਜਨ ਭਾਤ ਬਹੀਨ ਰਹੇ ਤਰ ਠਾਡੇ ਸੋਈਆ ਮੁੰਡ ਲਈ ਕਰਵਾਰ ਹਕਾਰ ਕਹਿ ਕੇਹਰ ਕੇ ਅੰਗ ਅੰਗ ਪ੍ਰਹਾਰੇ ਫੇਰ ਦਈ ਤਨ ਦੌਰ ਕੇ ਗੌਰ ਕੋ ਘਾਇਲ ਕੈ ਨਿਕਸੀ ਅੰਗ ਤਾਰੇ ਸਰਾਉਣ ਪਰੀ ਥਾਰੈ ਕਰ ਦਾਇਤ ਕੇ ਕੋ ਉਪਮਾ ਕਵਿ ਔਰ ਵਿਚਾਰੇ ਪਾਨ ਗੁਮਾਨ ਸੋ ਖਾਏ ਅਘਾਏ ਮਨੋ ਜਮ ਆਪਣੀ ਜੀਵ ਨਿਹਾਰੇ ਕਾਉ ਕਹਿ ਦਹਿ ਚਲਿਓ ਜਬੀ ਤਬ ਦੇਵੀ ਨਖੰਗ ਤੇ ਬਾਣ ਸੋ ਕਾਢੇ ਕਾਨ ਪ੍ਰਮਾਨ ਲੋ ਖੈਚ ਕਮਾਨ ਚਲਾਵਤ ਏਕ ਅਨੇਕ ਹੋਏ ਬਾਢੇ ਮੁੰਡ ਲੈ ਢਾਲ ਦਈ ਮੁਖ ਓਟ ਤਸੇ ਤੇ ਮਦ ਰਹੇ ਗੜ ਗਾਢੇ ਮਾਨੋ ਕੂਰਮ ਪੀਠ ਪੈ ਨੀਠ ਭੈ ਹੈ ਸਾਸ ਫਨ ਕੇ ਫਨ ਠਾਡੇ ਸਿੰਘੈ ਪ੍ਰੇਰ ਕੈ ਆਗੈ ਪਈ ਕਰ ਮੈਂ ਅਸ ਲੈ ਬਰਚੰਡ ਸੰਭਾਰਿਓ ਵਾਰ ਕੈ ਤੂਰ ਕੀਏ ਚਕਚੂਰ ਗਿਰੇ ਹਰਿਪੂਰ ਮਹਾਰਣ ਪਾਰਿਓ ਫੇਰ ਕੈ ਘੇਰ ਲਿਓ ਰਣ ਮਾਹੇ ਸੋ ਮੁੰਡ ਕੋ ਮੁੰਡ ਜੁਦਾ ਕਰ ਮਾਰਿਓ ਐਸੇ ਪਰਿਓ ਤਰ ਉਪਰ ਜਾਏ ਜਿਉ ਬੇਲਹਿ ਤੇ ਕਦੂਆ ਕਟ ਡਾਰਿਓ ਸਵਈਆ ਸਿੰਘ ਚੜੀ ਮੁਖ ਸੰਖ ਵਜਾਵਤ ਜੋ ਘਨ ਮੈਂ ਤੜਤਾ ਦੁਤ ਮੰਡੀ ਚੱਕਰ ਚਲਾਏ ਗਿਰਾਏ ਦਇਓ ਅਰਿ ਭਾਜਤ ਦਇਤ ਵੱਡੇ ਬਰਬੰਡੀ ਭੂਤ ਪਿਸਾਚਨ ਮਾਸ ਆਹਾਰ ਕਰੈ ਕਿਲਕਾਰ ਖਿਲਾਰ ਕੈ ਝੰਡੀ ਮੁੰਡ ਕੋ ਮੁੰਡ ਉਤਾਰ ਦਇਓ ਅਬ ਚੰਡ ਕੋ ਹਾਥ ਲਗਾਵਤ ਚੰਡੀ ਸਵਈਆ ਮੁੰਡ ਮਹਾਰਣ ਮਦ ਹਰਿਓ ਫਿਰ ਕੈ ਬਰ ਚੰਡ ਤਵੈ ਜੇ ਕੀਨੋ ਮਾਰ ਬਿਦਾਰ ਦਈ ਸਭ ਸੈਨ ਸੋ ਚੰਡ ਕਾ ਚੰਡ ਸੋ ਆਹਵ ਕੀਨੋ ਲੈ ਬਰਥੀ ਕਰ ਮੈਂ ਅਰ ਕੋ ਸਿਰ ਕੈ ਬਰ ਮਾਰ ਜੁਦਾ ਕਰ ਦੀਨੋ ਲੈ ਕੈ ਮਹੇਸ਼ ਸੂਰ ਗਣੇਸ਼ ਕੋ ਰੁੰਡ ਕੀਓ ਜਨ ਮੁੰਡ ਬਹੀਨੋ ਇਤ ਸ੍ਰੀ ਮਾਰਕੰਡੇ ਪੁਰਾਣੇ ਸ੍ਰੀ ਚੰਡੀ ਚਰਿਤਰੇ ਚੰਡ ਮੁੰਡ ਬਧੈ ਚਤੁਰਥ ਧਿਆਇ ਸੂਰਠਾ ਕਾਇਲ ਕੂਮਤ ਕੋਟ ਜਾਇ ਪੁਕਾਰੈ ਸੁੰਭ ਪੈ ਮਾਰੇ ਦੇਵੀ ਕੋਟ ਸੁਬਟ ਕਟਕ ਕੇ ਬਿਗਟਿਆ ਜਤ ਦੋਹਰਾ ਰਾਜ ਗਾਤ ਕੇ ਬਾਤ ਇਹ ਕਹੀ ਜੋ ਤਾਹੀ ਠੌਰ ਮਰਹਿਓ ਜੀਤ ਨਾ ਛਾੜਿਓ ਕਹਿਓ ਸਤ ਨਹਿ ਔਰ ਤੁੰਡ ਸੁੰਭ ਕੇ ਚੰਡ ਕਾ ਛੜ ਬੋਲੀ ਹੈ ਭਾਏ ਮਾਨੋ ਆਪਣੀ ਮ੍ਰਿਤ ਕੋ ਲੀਨੋ ਅਸੁਰ ਬੁਲਾਏ ਦੁਹਰਾ ਸੁੰਭਨ ਸੁੰਭ ਸੋ ਦੂਹ ਮਿਲ ਬੈਠ ਮੰਤਰ ਤਵਕੀਨ ਸੈਨਾ ਸਕਲ ਬੁਲਾਏ ਕੈ ਸੁਭਟ ਵੀਰ ਚੁਨ ਲੀਨ ਰਕਤ ਬੀਜ ਕੋ ਭੇਜੀਏ ਮੰਤਰਣ ਕਹੀ ਵਿਚਾਰ ਪਾਥਰ ਜੋ ਗਿਰਡਾਰ ਕੈ ਚੰਡੈ ਖਨੈ ਹਕਾਰ ਸੋਲਟਾ ਭੇਜੋ ਕੋ ਦੂਤ ਗ੍ਰਹ ਤੇ ਲਿਆਵੇ ਤਾਹੇ ਕੋ ਜੀਤਿਓ ਜਿਨ ਪੁਰਹੂਤ ਭੋਜ ਵਲ ਜਾ ਕੇ ਅਮਿਤ ਹੈ ਦੋਹਰਾ ਸ਼੍ਰੋਣ ਬਿੰਦ ਪੈ ਦੈਤ ਇਕ ਗਇਓ ਕਰੀ ਅਰਦਾਸ ਰਾਜ ਬੁਲਾਵਤ ਸਭਾ ਮੈਂ ਬੇਗ ਚਲੋ ਤਿਹ ਪਾਸ ਰਗਤ ਬੀਜ ਬਸੁੰਭ ਕੋ ਕੀਨੋ ਆਨ ਪ੍ਰਣਾਮ ਅਸੁਰ ਸਭਾ ਮਦ ਭਾਉ ਕਰ ਕਹੋ ਕਰਹੁ ਮਮ ਕਾਮ ਸਵਈਆ ਸ਼੍ਰੋਣਤ ਬਿੰਦ ਕੋ ਸੁਮਨ ਸੁਮ ਬੁਲਾਏ ਬੈਠਾਏ ਕੇ ਆਦਰ ਕੀਨੋ ਦੈ ਸਿਰ ਤਾਜ ਬੜੇ ਗਜਰਾਜ ਸੋ ਬਾਜ ਦੈ ਰਿਜਵਾਏ ਕੈ ਲੀਨੋ ਪਾਣ ਲੈ ਦੈਤ ਕਹੀ ਇਹ ਚੰਡ ਕੋ ਰੁੰਡ ਕਰੋ ਅਬ ਮੁੰਡ ਬਹੀਨੋ ਐਸੇ ਕਹਿਓ ਤਿਨ ਮਦ ਸਬਾ ਨਿਰਭਰੀਜ ਕੈ ਗੈ ਡੰਬਰ ਦੀਨੋ ਸ਼੍ਰੋਣਤ ਬਿੰਦ ਕੋ ਸੁੰਭਨ ਸੁੰਬ ਕਹਿਓ ਤੂੰ ਜਾਹੋ ਮਹਾਦਲ ਲੈ ਕੈ ਛਾਰ ਕਰੋ ਗਰੂਏ ਰਾਜੈ ਚੰਡ ਪਚਾਰ ਹਣੋ ਬਲ ਕਹਿ ਕੈ ਕਾਨਨ ਮੈਂ ਨਿਰਭਕੀ ਸੁਨ ਬਾਤ ਰਸਾਤ ਚਲਿਓ ਚੜਿ ਉਪਰ ਗੈ ਕੈ ਮਾਨੋ ਪ੍ਰਤਛ ਹੋਏ ਅੰਤਕ ਦੰਤ ਕੋ ਲੈ ਕੈ ਚਲਿਓ ਰਣ ਹੇਤ ਜੋ ਛੈ ਕੈ ਸੋਈਆ ਬੀਜ ਰਕਤਰ ਸੋ ਪੰਬ ਬਜਾਏ ਕੈ ਆਗੇ ਕੀਏ ਗਜਬਾਜ ਰਥਈਆ ਏਕ ਤੇ ਏਕ ਮਹਾ ਬਲ ਦਾਨਵ ਮੇਰ ਕੋ ਪਾਇਨ ਸਾਥ ਮਥਈਆ ਦੇਖ ਤਿਨੈ ਸੁਭਿਅੰਗ ਸੋ ਦੀਰ ਕੌਸ਼ ਸਦੇ ਕੜਬਾਂਦ ਪਥਈਆ ਲੀਨੇ ਕਮਾਨਨ ਬਾਨ ਕਿਰਪਾਨ ਸਮਾਨ ਕੈ ਸਾਥ ਲੈ ਜੋ ਸਥਈਆ ਦੋਹਰਾ ਰਗਤ ਬੀਜ ਦਲ ਸਾਜ ਕੈ ਉਤਰੇ ਟਟ ਗਿਰ ਰਾਜ ਸ਼ਰਵਣ ਕੁਲਾਹਲ ਸੁਣ ਸਿਵਾ ਕਰਿਓ ਜੁਦ ਕੋ ਸਾਜ ਸੋਲਢਾ ਹੋਏ ਸਿੰਘੈ ਸਵਾਰ ਗਾਜ ਗਾਜ ਕੈ ਚੰਡਕਾ ਚਲੀ ਪ੍ਰਭਲ ਅਸ ਧਾਰ ਰਗਤ ਬੀਜ ਕੇ ਪਦ ਨਿਮਿਤ ਸੋਈਆ ਆਪਤ ਦੇ ਕੈ ਚੰਡ ਪ੍ਰਚੰਡ ਕੋ ਸਰੋਣਤ ਬਿੰਦ ਮਹਾ ਹਰਖਿਓ ਹੈ ਆਕੈ ਹੋਇ 70 ਤਸੇ ਰਣ ਮਧ ਸ ਕ੍ਰੁੱਧ ਕੈ ਜੁਧੈ ਕੋ ਸਰਖਿਓ ਹੈ ਲੈ ਉਮਡਿਓ ਦਲ ਬਾਦਲ ਸੋ ਕਬਿਨੈ ਜਸ ਆ ਛਬ ਕੋ ਪਰਖਿਓ ਹੈ ਤੀਰ ਚਲੇ ਐਮ ਬੀਰਨ ਕੇ ਬਹੁ ਮੇਗ ਮਨੋ ਬਲ ਕੈ ਬਰਖਿਓ ਹੈ ਸੋਈਆ ਬੀਰਨ ਕੇ ਕਰਤੇ ਛੁੜ ਤੀਰ ਸਰੀਰਨ ਚੀਰ ਕੇ ਪਾਰ ਪੁਰਾਨੇ ਤੋਰ ਸਰਾਸਨ ਫੋਰ ਕੈ ਕੌਚਨ ਮੀਨਨ ਕੇ ਰਿਪ ਜਿਉ ਠਹਰਾਨੇ ਕਾਉ ਲਗੇ ਤਨ ਚੰਡ ਅਨੇਕ ਸੋ ਸਰਾਉਣ ਚਲਿਓ ਬਹਿ ਕੈ ਸਰਤਾਨੇ ਮਾਨੋ ਫਾਰ ਪਹਾਰੂ ਕੋ ਸੁਤ ਤਛਕ ਕੇ ਨਿਕਸੇ ਕਰਬਾਨੇ ਵੀਰਨ ਕੇ ਕਰਤੇ ਛੁੜ ਤੀਰ ਸੋ ਚੰਡਕਾ ਸਿੰਘਨ ਜੋ ਭਵਕਾਰੀ ਲੈ ਕਰਬਾਨ ਕਮਾਨ ਕਿਰਪਾਨ ਗਦਾ ਗਹਿ ਚੱਕਰ ਛੁਰੀ ਔ ਕਟਾਰੀ ਕਾਟ ਕੈ ਦਾਮਨ ਛੇਦ ਕੈ ਭੇਦ ਕੈ ਸਿੰਦਰ ਕੀ ਕਰੀ ਪੈਨ ਅੰਬਾਰੀ ਮਾਨਵ ਆਗ ਲਗਾਏ ਹਨੂ ਗੜ ਲੰਕ ਆਵਾਸ ਕੀ ਡਾਰੀ ਅਟਾਰੀ ਤੋਰ ਕੈ ਮੋਰ ਕੈ ਦਤਨ ਕੇ ਮੁਖ ਘੋਰ ਕੈ ਚੰਡ ਮਹਾ ਅਸਲੀਨੋ ਜੋਰ ਕੈ ਕੋਰ ਕੈ ਠੋਰ ਕੈ ਬੀਰ ਸੋ ਰਾਛਸ ਕੋ ਹਤ ਕੈ ਤੇ ਦੀਨੋ ਖੋਰ ਕੈ ਤੋਰ ਕੈ ਬੋਰ ਕੈ ਦਾਨਵ ਲੈ ਤਿਨ ਕੇ ਕਰੇ ਹਾੜ ਚ ਮੀਨੋ ਸਰੌਣ ਕੋ ਪਾਨ ਕਰਿਓ ਜੋ ਦਵਾ ਹਰੇ ਸਾਗਰ ਕੋ ਜਲ ਜੋ ਰਿਖ ਪੀਨੋ ਸਵਈਆ ਚੰਡ ਪ੍ਰਚੰਡ ਕੁਵੰਡ ਕਰੰਗਹਿ ਜੁਦ ਕਰਿਓ ਨਾ ਗਨੇ ਭਟਿਆਨੇ ਮਾਰ ਦਈ ਸਬਦੈ ਚਮੂ ਤਿਹ ਸਰਾਉਣ ਤੇ ਜੰਬੁਕ ਗ੍ਰਿਜ ਅਗਾਨੇ ਭਾਲ ਭਿਆਨਕ ਦੇਖ ਭਵਾਨੀ ਕੋ ਦਾਨ ਵਿਓ ਰਣ ਛਾੜ ਪੁਰਾਨੇ ਪੌਣ ਕੇ ਗਾਉਣ ਕੇ ਤੇਜ ਪ੍ਰਤਾਪ ਤੇ ਪੀਪਰ ਕੇ ਜੋ ਪਾਤ ਉਡਾਨੇ ਸਵਈਆ ਆਹਉ ਮੈਂ ਖਿਜ ਕੈ ਵਰਚੰਡ ਕਰੰ ਧਰ ਕੈ ਹਰਿ ਪੈਰ ਮਾਰੇ ਏਕਨ ਤੀਰਨ ਚੱਕਰ ਗਦਾ ਹਾਤੀ ਏਕਨ ਕੇ ਤਨ ਕੇ ਹਰਿ ਫਾਰੇ ਹੈ ਦਲ ਗੈ ਦਲ ਪੈ ਦਲ ਕਾਇ ਕੈ ਮਾਰ ਰਥੀ ਬਿਰਥੀ ਕਰ ਡਾਰੇ ਸਿੰਧੁਰ ਐਸੇ ਪਰੇ ਤੇ ਠੌਰ ਜਿਉ ਭੂਮ ਮੈਂ ਝੂਮ ਗਿਰੇ ਗਿਰ ਭਾਰੇ ਦੋਹਰਾ ਰਗਤ ਬੀਜ ਕੀ ਚਮੂ ਸਭ ਭਾਗੀ ਕਰਤੇ ਤਰਾਸ ਕਹਿਓ ਦਇਤ ਪੁਨ ਘੇਰ ਕੈ ਕਰੋ ਚੰਡ ਕੋ ਨਾਸ ਸੁਈਆ ਕਾਨਨ ਮੈਂ ਸੁਨ ਕੈ ਇਹ ਬਾਤ ਸੋ ਵੀਰ ਫਿਰੇ ਕਰ ਮੈਂ ਅਸ ਲੈ ਕੈ ਚੰਡ ਪ੍ਰਚੰਡ ਸੋ ਜੁਦ ਕਰਿਓ ਬਲ ਕੈ ਅਧੀ ਮਨ ਕ੍ਰੁੱਧਤ ਵੈ ਕੈ ਘਾਉ ਲਗੈ ਤਿਨ ਕੈ ਤਨ ਮੈਂ ਇਮ ਸ੍ਰੋਣ ਗਿਰੋ ਧਰਨੀ ਪਰ ਚਵੈ ਕੈ ਆਗ ਲਗੇ ਜਿਮ ਕਾਨਣ ਮੈਂ ਤਨ ਤਿਉ ਰਹੀ ਬਾਨਨ ਕੀ ਤੁਨ ਹੋਇ ਕੈ ਸੋਈਆ ਆਇਸ ਪਾਇ ਕੈ ਦਾਨ ਕੋ ਦਲ ਚੰਡ ਕੇ ਸਾਹਮਣੇ ਆਏ ਹਰਿਓ ਹੈ ਢਾਰਿਓ ਸਾਂ ਕਿਰਪਾਨਨ ਲੈ ਕਰ ਮੈਂ ਬਰ ਬੀਰਨ ਜੁਦ ਕਰਿਓ ਹੈ ਫੇਰ ਫਿਰੇ ਨਹਿ ਆਹਵਤੇ ਮਨ ਮਹਿ ਤੇ ਧੀਰਜ ਗਾਢੋ ਧਰਿਓ ਹੈ ਰੋਕ ਲਈ ਚਹੁ ਔਰ ਤੇ ਚੰਡ ਸੋ ਭਾਨ ਮਨੂ ਪਰਵੇਖ ਪਰਿਓ ਹੈ ਕੂਪ ਕੈ ਚੰਡ ਪ੍ਰਚੰਡ ਕੁਵੰਡ ਮਹਾਬਲ ਕਹਿ ਕੈ ਬਲਵੰਡ ਸੰਭਾਰਿਓ ਦਾਮਨ ਜੋ ਸੇ ਦਲ ਪੈੜ ਕੈ ਕੈ ਪੁਰਜੇ ਪੁਰਜੇ ਦਲ ਮਾਰਿਓ ਬਾਨਨ ਸਾਧ ਵਿਦਾਰ ਦੈ ਆਰੇ ਤਾ ਛਬ ਕੋ ਕਉ ਭਾਉ ਵਿਚਾਰਿਓ ਸੂਰਜ ਕੀ ਕਿਰਨੇ ਸਰਮਾਸੈ ਹਿਰੇਨ ਅਨੇਕ ਤਹਾਂ ਕਰ ਡਾਰਿਓ ਸਵਈਆ ਚੰਡ ਚਮੂ ਬਹੁ ਦੈ ਤਨ ਕੀ ਹਾਤੇ ਫੇਰ ਪ੍ਰਚੰਡ ਕੁਵੰਡ ਸੰਭਾਰਿਓ ਬਾਨਣ ਸੋ ਦਲ ਫੋਰ ਦਇਓ ਬਲ ਕੈ ਬਰ ਸਿੰਘ ਮਹਾ ਪਵਕਾਰਿਓ ਮਾਰ ਦਏ ਸਰਦਾਰ ਬੜੇ ਧਰ ਸਰੋਣ ਬਹਾਏ ਬਡੋਰਨ ਪਾਰਿਓ ਏਕ ਕੇ ਸੀਸ ਦਇਓ ਤਨ ਯੋ ਜਨ ਕੋ ਕੇ ਗਾਜ ਕੇ ਮੰਡਪ ਮਾਰਿਓ ਦੋਹਰਾ ਚੰਡ ਚਮੂ ਸਭ ਦੈਤ ਕੀ ਐਸੇ ਦਈ ਸੰਘਾਰ ਪੌਣ ਪੂਤ ਜੋ ਲੰਕ ਕੋ ਡਾਰਿਓ ਬਾਗ ਉਖਾਰ ਸਵਈਆ ਗਾਜ ਕੈ ਚੰਡ ਮਹਾਬਲ ਮੇਘ ਸੀ ਬੂੰਦਨ ਜਿਉ ਅਰ ਪੈ ਸਰ ਡਾਰੇ ਦਾਮਨ ਸੋ ਖਗ ਲੈ ਕਰ ਮੈਂ ਬਉ ਬੀਰ ਅਧੰਦਰ ਕੈ ਧਰ ਮਾਰੇ ਕਾਇਲ ਕੂ ਪਰੇ ਤਿਹਿਓ ਉਪਮਾ ਮਨ ਮੈਂ ਕਵਿਓ ਅਨਸਾਰੇ ਸ਼੍ਰਵਣ ਪ੍ਰਵਾਹ ਮਨੋ ਸਰਤਾ ਤੇ ਮਦ ਤਸੀ ਕਰ ਲੋਤ ਕਰਾਰੇ ਐਸੇ ਪਰੇ ਧਰਨੀ ਪਰ ਬੀਰ ਸੋ ਕਹਿ ਕਹਿ ਦੁਖੰਡ ਜੋ ਚੰਡੈ ਡਾਰੇ ਲੋਥਨ ਉਪਰ ਲੋਥ ਗਿਰੀ ਬਹਿ ਸਰਾਉਣ ਚਲਿਓ ਜਨ ਕੋਟ ਪਨਾਰੇ ਲੈ ਕਰ ਬਿਆਲ ਸੋ ਬਿਆਲ ਬਜਾਵਤ ਸੋ ਗੁਮਾ ਕਵਿਓ ਮਨ ਧਾਰੇ ਮਾਨੋ ਮਹਾ ਪ੍ਰਲੇ ਬਹਿ ਪਉਣ ਸੋ ਆਪਸ ਮੈਂ ਪਿਰ ਹੈ ਗਿਰ ਭਾਰੇ ਸੁਈਆ ਲੈ ਕਰ ਮੈਂ ਅਸਧਾਰਨ ਕਾਮ ਕਰੇ ਰਣ ਮੈਂ ਅਰ ਸੋ ਅਰਨੀ ਹੈ ਸੂਰ ਹਨੈ ਬਲ ਕੈ ਬਲਵਾਨ ਸੋ ਸਰਾਉਣ ਚਲਿਓ ਬਹਿ ਬਹਿ ਤਰਨੀ ਹੈ ਬਾਹਾਂ ਕੱਟੀ ਅਦ ਬੀਜ ਤੇ ਸੁੰਡ ਸੀ ਸੋ ਉਪਮਾ ਕਵਿ ਨੇ ਬਰਨੀ ਹੈ ਆਪਸ ਮੈਂ ਲਰ ਕੈ ਸੋ ਮਨੋ ਗਿਰਤੇ ਗਿਰੀ ਸਰਪ ਕੀ ਦੋਏ ਘਰਨੀ ਹੈ ਦੋਹਰਾ ਸਕਲ ਪ੍ਰਬਲ ਦਲ ਦੈਤ ਕੋ ਚੰਡੀ ਦਇਓ ਭਜਾਏ ਪਾਪ ਤਾਪ ਹਰ ਜਾਪ ਤੇ ਜੈਸੇ ਜਾਤ ਪਰਾਏ ਸੋਈਆ ਭਾਣ ਤੇ ਜਿਉ ਤਮ ਪੌਣ ਤੇ ਜਿਉ ਕਨ ਮੋਰ ਤੇ ਜਿਉ ਫਨ ਤਿਉ ਸੁਖ ਚਾਨੇ ਸੂਰ ਤੇ ਕਾਤਰ ਕੂਰ ਤੇ ਚਾਤੁਰ ਸਿੰਘ ਤੇ ਸਾਤਰ ਏਣ ਡਰਾਨੇ ਸੂਮ ਤੇ ਜਿਉ ਜਸ ਵਿਯੋਗ ਤੇ ਜਿਉ ਰਸ ਪੂਤ ਕਪੂਤ ਤੇ ਜਿਉ ਬੰਸਹਾਨੇ ਧਰਮ ਜਿਉ ਕ੍ਰੋਧ ਤੇ ਭਰਮ ਸੋ ਬੁੱਧ ਤੇ ਚੰਡ ਕੇ ਜੁਦ ਤੇ ਦੈਤ ਪ੍ਰਾਨੇ ਫੇਰ ਫਿਰੇ ਸਭ ਜੁਦ ਕੇ ਕਾਰਨ ਲੈ ਕਰਵਾਰਨ ਕ੍ਰੋਧ ਹੋਏ ਧਾਏ ਏਕ ਲੈ ਬਾਣ ਕਮਾਨਨ ਤਾਨ ਕੈ ਤੂਰਨ ਤੇਜ ਤੁਰੰਗ ਤੁਰਾਏ ਤੂਰ ਉਡੀ ਖੁਰ ਪੂਰਨ ਤੇ ਪਥ ਊਰਧ ਹੋਏ ਰਵ ਮੰਡਲ ਛਾਏ ਮਾਨੋ ਫੇਰ ਰਚੇ ਵਿਦ ਲੋਕ ਤਰਾ ਖਟ ਆਠ ਆਕਾਸ ਬਨਾਏ ਚੰਡ ਪ੍ਰਚੰਡ ਕੁਵੰਡ ਲੈ ਬਾਨਣੇ ਦੈਤਨ ਕੇ ਤਨ ਤੂਲ ਜਿਉ ਤੂੰਬੇ ਮਾਰ ਗਇੰਦ ਦੇ ਕਰਵਾਰ ਲੈ ਦਾਨ ਮਾਨ ਗਇਓ ਉਡ ਪੂੰਬੇ ਬੀਰਣ ਕੇ ਸਿਰ ਕੀ ਸਿਧ ਪਾਗ ਚਲੀ ਬਹਿ ਸਰੋਣ ਤੂ ਉਪਰ ਖੂੰਬੇ ਮਾਨੋ ਸਾਰ ਸਤੀ ਕੇ ਪ੍ਰਵਾਹ ਮੈਂ ਸੂਰਨ ਕੇ ਜਸ ਕੇ ਉਠੇ ਬੂੰਬੇ ਸਵਈਆ ਦੈਤਨ ਸਾਧ ਕਦਾ ਗਏ ਹਾਥ ਸੋ ਕ੍ਰੋਧ ਵੈ ਜੁਦ ਨਿਸੰਗ ਕਰਿਓ ਹੈ ਪਾਣ ਕਿਰਪਾਨ ਲੈ ਬਲਵਾਨ ਸੋ ਮਾਰਤ ਵੈ ਦਲ ਛਾਰ ਕਰਿਓ ਹੈ ਪਾਗ ਸੁਮੇਤ ਗਿਰਿਓ ਸਿਰ ਏਕ ਕੋ ਭਾਉ ਇਹ ਕਵਿਤਾ ਕੋ ਧਰਿਓ ਹੈ ਪੂਰਨ ਪੁੰਨ ਭੈ ਨਭ ਤੇ ਸੋ ਮਨੋ ਭੂਵ ਟੂਟ ਨਛਤਰ ਪਰਿਓ ਹੈ ਬਾਰਦ ਬਾਰਨ ਜਿਉ ਨਿਰਵਾਰ ਮਹਾਬਲ ਧਾਰ ਤਵੈ ਇਹ ਕੀਆ ਪਾਣ ਲੈ ਬਾਣ ਕਮਾਨ ਕੋ ਤਾਨ ਸੰਘਾਰ ਸਨੇਹ ਤੇ ਸ੍ਰਵਣਤ ਪੀਆ ਏਕ ਗਏ ਕੁਮਲਾਏ ਪਰਾਏ ਕੈ ਏਕਨ ਕੋ ਧਰਕਿਓ ਤਨਹੀਆ ਚੰਡ ਕੇ ਬਾਣ ਕਿਦੋ ਕਰ ਭਾਨੈ ਦੇਖੈ ਦਇਤ ਗਈ ਦੁਤ ਦੀਆ ਲੈ ਕਰਮ ਅਸ ਕੋ ਭਈ ਅਦ ਧਾਰ ਮਹਾ ਬਲ ਕੋ ਰਣ ਪਾਰਿਓ ਦੌਰ ਕੈ ਠੌਰ ਫਤੇ ਬਉਦਾਨ ਵੇ ਏਕ ਗਇੰਦਰ ਬਡੋ ਰਣ ਮਾਰਿਓ ਕੌਤਿਕ ਤਾ ਛਬ ਕੋ ਰਣ ਪੇਖ ਤਵੈ ਕਬ ਇਓ ਮਨ ਮਧ ਵਿਚਾਰਿਓ ਸਾਗਰ ਬਾਂਧਨ ਕੇ ਸਮਏ ਨਲ ਮਾਨੋ ਪਹਾੜ ਉਖਾਰ ਕੈ ਡਾਰਿਓ ਦੋਹਰਾ ਮਾਰ ਜਬੈ ਸੈਨਾ ਲਈ ਤਵੈ ਦਇਤ ਯਕੀਨ ਸ਼ਸਤਰ ਧਾਰ ਕਰ ਚੰਡ ਕੇ ਬਦਵੇ ਕੋ ਮਨ ਦੀਨ ਸਵਈਆ ਬਾਹਨ ਸਿੰਘ ਭਿਆਨਕ ਰੂਪ ਲਖਿਓ ਸਬਦੈਤ ਮਹਾ ਡਰ ਪਾਇਓ ਸੰਖ ਲੀਏ ਕਰ ਚੱਕਰਿਓ ਬਕਰ ਸਰਾਸਨ ਪੱਤਰ ਬਚਿੱਤਰ ਬਨਾਇਓ ਤਾਏ ਪੁਜਾ ਬਲ ਆਪਨ ਵੈ ਹਮ ਸੋ ਤਿਨ ਯੋ ਅਤ ਜੁਦ ਮਚਾਇਓ ਕ੍ਰੋਧ ਕੈ ਸ੍ਰਾਉਣਤ ਬਿੰਦ ਕਹੈ ਰਣ ਆਈ ਤੇ ਚੰਡਕਾ ਨਾਮ ਕਹਾਇਓ ਮਾਰ ਲਿਓ ਦਲਿਓ ਔਰ ਭਜਿਓ ਤਬ ਕੋਪ ਕੈ ਆਪਨ ਹੀ ਸੋ ਭਿਰਿਓ ਹੈ ਚੰਡ ਪ੍ਰਚੰਡ ਸੋ ਜੁਧ ਕਰਿਓ ਅਸੇ ਹਾਥ ਛੁਟਿਓ ਮਨ ਨਾਹਿ ਗਿਰਿਓ ਹੈ ਲੈ ਕੈ ਕਮੰਡ ਕਰੰਗ ਬਲ ਧਾਰ ਕੈ ਸ੍ਰਾਉਣ ਸਮੂਹ ਮੈਂ ਐਸੇ ਤਰਿਓ ਹੈ ਦੇਵ ਅਦੇਵ ਸਮੁੰਦਰ ਮਥਿਓ ਮਾਨੋ ਮੇਰ ਕੋ ਮਦ ਧਰਿਓ ਸੋ ਫਿਰਿਓ ਹੈ ਕ੍ਰੋਧ ਕੈ ਜੁਦ ਕੋ ਦੈਤ ਬਲੀ ਨਰ ਸਨੂਨ ਕੋ ਪੈਰ ਕੇ ਪਾਰ ਪਧਾਰਿਓ ਲੈ ਕਰਵਾਰੋ ਢਾਰ ਸੰਭਾਰ ਕੇ ਸਿੰਘ ਕੋ ਦੌਰ ਕਹਿ ਜਾਏ ਹਕਾਰਿਓ ਆਵਦ ਪੇਖ ਕੈ ਚੰਡ ਕੁਵੰਡ ਤੇ ਬਾਣ ਲਗਿਓ ਤਨ ਮੂਰਛ ਪਾਰਿਓ ਰਾਮ ਕੇ ਪ੍ਰਾਤਨ ਜੋ ਹਨੂਮਾਨ ਕੋ ਸੈਲ ਸਮੇਤ ਤਰਾ ਪਰ ਡਾਰਿਓ ਸਵਈਆ ਸ਼ੇਰ ਉਠਿਓ ਕਰ ਲੈ ਕਰਵਾਰ ਕੋ ਚੰਡ ਪ੍ਰਚੰਡ ਸਿਓ ਜੁਦ ਕਰਿਓ ਹੈ ਕਾਇਲ ਕੈ ਤਨ ਕੇ ਹਰਤੇ ਬਹਿ ਸਰਾਉਣ ਸਮੂਹ ਤਰਾਨ ਪਰਿਓ ਹੈ ਸੋ ਉਪਮਾ ਕਬ ਨੇ ਬਰਨੀ ਮਨ ਕੀ ਹਰਨੀ ਤਿਹ ਨਾਉ ਧਰਿਓ ਹੈ ਗੇਰੂ ਨਗੰਗ ਪਰ ਕੈ ਬਰਖਾ ਧਰਨੀ ਬਰਮਾ ਨਉ ਰੰਗ ਧਰਿਓ ਹੈ ਸ਼੍ਰੋਣਤ ਬਿੰਦ ਸੋ ਚੰਡ ਪ੍ਰਚੰਡ ਸੋ ਜੁਧ ਕਰਿਓ ਰਣ ਮਦ ਰੁਹੇਲੀ ਪੈਦਲ ਮੈਦਲ ਮੀਜ ਦਇਓ ਤਿਰ ਤੇ ਜਿਮ ਤੇਲ ਨਿਕਾਰਤ ਤੇਲੀ ਸ਼੍ਰੋਣ ਪਰਿਓ ਧਰਨੀ ਪਰ ਚਵੈ ਰੰਗਰੇਜ ਕੀ ਰੇਣੀ ਜਿਉ ਫੂਟ ਕੈ ਫੈਲੀ ਕਾਉ ਲਸੈ ਤਨ ਦੈਤ ਕੇ ਯੋ ਜਨ ਦੀਪਕ ਮਦ ਫਨੂਸ ਕੀ ਥੈਲੀ ਸਰਾਉਣ ਬਿੰਦ ਕੋ ਸਰਾਉਣ ਪਰਿਓ ਧਾਰੇ ਸਰਾਉਣ ਬਿੰਦ ਅਨੇਕ ਭੈ ਹੈ ਚੰਡ ਪ੍ਰਚੰਡ ਕੋ ਅੰਡ ਸੰਭਾਰ ਕੈ ਬਾਨਨ ਸਾਹ ਸੰਘਾਰ ਦਏ ਹੈ ਸਰਾਉਣ ਸਮੂਹ ਸਮਾਏ ਗਏ ਬਹੁਰੋ ਸੋ ਭੈ ਹੱਥ ਫੇਰ ਲੈ ਹੈ ਬਾਰਦ ਧਾਰ ਪਰੈ ਧਰਨੀ ਮਾਨੋ ਬਿੰਬਰ ਵੈ ਮਿਟ ਕੈ ਜੋ ਗਏ ਹੈ ਸੁਈਆ ਜੇਤਕ ਸਰਾਉਣ ਕੀ ਬੂੰਦ ਗਿਰੈ ਰਣ ਤੇਤਕ ਸਰਾਉਣ ਬਿੰਦ ਵੈ ਆਈ ਮਾਰ ਹੀ ਮਾਰ ਪੁਕਾਰ ਹਕਾਰ ਕੈ ਚੰਡ ਪ੍ਰਚੰਡ ਕੈ ਸਾਮਹਿ ਧਾਈ ਵੇਖ ਕੈ ਕੌਤਕ ਤਾ ਛਿਨ ਮੈਂ ਕਵਨੇ ਮਨ ਮੈਂ ਉਪਮਾ ਠਹਰਾਈ ਮਾਨੋ ਸੀਸ ਮਹਲ ਕੈ ਬੀਚ ਸੋ ਮੂਰਤ ਏਕ ਅਨੇਕ ਕੀ ਝਾਈ ਸ੍ਰੌਣਤ ਬਿੰਦ ਅਨੇਕ ਉਠੇ ਰਣ ਕ੍ਰੁੱਧ ਕੈ ਜੁਧ ਕੋ ਫੇਰ ਜੁਟੇ ਹੈ ਚੰਡ ਪ੍ਰਚੰਡ ਕਮਾਨ ਤੇ ਬਾਣ ਸੋ ਭਾਨ ਕੀ ਅੰਸ ਸਮਾਨ ਛੁਟੇ ਹੈ ਮਾਰ ਵਿਦਾਰ ਦਏ ਸੋ ਭਏ ਫਿਰ ਲੈ ਮੁੰਗਰਾ ਜਿਮ ਧਾਨ ਕੁੱਟੇ ਹੈ ਚੰਡ ਦੇ ਸਿਰਖੰਡ ਜਦੋ ਕਰ ਬਿੱਲਨ ਤੇ ਜਨ ਬਿੱਲ ਟੁੱਟੇ ਹੈ ਸਰਾਉਣਤ ਬਿੰਦ ਅਨੇਕ ਪਏ ਅਸ ਲੈ ਕਰ ਚੰਡ ਸੋ ਐਸੇ ਉਠੇ ਹੈ ਬੂੰਦਨ ਤੇ ਉਠ ਕੇ ਬਹੁ ਦਾਨਵ ਬਾਨਨ ਬਾਰਦ ਜਾਨ ਬੁੱਠੇ ਹੈ ਫੇਰ ਕੁਵੰਡ ਪ੍ਰਚੰਡ ਸੰਭਾਰ ਕੈ ਬਾਨ ਪ੍ਰਹਾਰ ਸੰਘਾਰ ਸੁਟੇ ਹੈ ਐਸੇ ਉਠੇ ਫਿਰ ਸਰਾਉਣ ਤੇ ਦੈਤ ਸੋ ਮਾਨੋ ਸੀਤ ਤੇ ਰੋਮ ਉਠੇ ਹੈ ਸਵਈਆ ਸਰਾਉਣ ਬਿੰਦ ਪਏ ਇਕਠੇ ਬਰ ਚੰਡ ਪ੍ਰਚੰਡ ਕੋ ਘੇਰ ਲਿਓ ਹੈ ਚਾਂਡਿਓ ਸਿੰਘ ਦੂਹ ਮਿਲ ਕੈ ਸਭ ਦੈਤਨ ਕੋ ਦਲ ਮਾਰ ਦਇਓ ਹੈ ਫੇਰ ਉਠੇ ਤੁਨ ਕੋ ਕਰ ਕੈ ਸੁਨ ਕੈ ਮੁਨ ਕੇ ਛੁਟ ਧਿਆਨ ਗਇਓ ਹੈ ਭੂਲ ਗਏ ਸੁਰ ਕੇ ਅਵਸਾਨ ਗੁਮਾਨ ਨਾ ਸਰਾਉਣਤ ਬਿੰਦ ਗਇਓ ਹੈ ਤੋਹਰਾ ਰਗਤ ਵੀ ਸੋ ਚੰਡਕਾ ਇਓ ਕੀਨੂ ਬਰਜੁਧ ਅਗੰਤ ਭਏ ਦਾਨਵ ਤਵੈ ਕਛ ਨਾ ਬਸਾਇਓ ਕ੍ਰੋਧ ਸਵਈਆ ਪੇਖ ਦਸੋ ਦਿਸਤੇ ਬੋਦਾਨ ਵਿਚੰਡ ਪ੍ਰਚੰਡ ਤਚੀ ਅੱਖੀਆਂ ਤਬ ਲੈ ਕੇ ਕਿਰਪਾਨ ਜੋ ਕਾਟ ਦਏ ਅਰ ਫੂਲ ਗੁਲਾਬ ਕੀ ਜਿਉ ਪਖੀਆਂ ਸੌਣ ਕੀ ਛੀਟ ਪਰੀ ਤਨ ਚੰਡ ਕੇ ਸੋ ਉਪਮਾ ਕਬ ਨੇ ਲਖੀਆਂ ਜਨ ਕੰਚਨ ਮੰਦਰ ਮੈਂ ਜਰੀਆ ਜਰ ਲਾਲ ਮਨੀ ਜੋ ਬਨਾ ਰਖੀਆਂ ਕ੍ਰੋਧ ਕੈ ਜੁਤ ਕਰਿਓ ਬਹੁ ਚੰਡਨ ਏਤੋ ਕਰਿਓ ਮਦ ਸੋ ਅਵਿਨਾਸੀ ਦੈਤਨ ਕੇ ਬਦ ਕਾਰਨ ਕੋ ਨਿਜ ਭਾਲ ਤੇ ਜਵਾਲ ਕੀ ਲਾਟ ਨਿਕਾਸੀ ਕਾਲੀ ਪ੍ਰਤਛ ਭਈ ਤਿਹ ਤੇ ਰਣ ਫੈਲ ਰਹੀ ਭੈ ਭੀਰ ਪ੍ਰਭਾਸੀ ਮਾਨਹੁ ਸ੍ਰਿੰਗ ਸੁਮੇਰ ਕੋ ਭੋਰ ਕੈ ਧਾਰ ਪਰੀ ਧਰ ਪੈ ਜਮਨਾਸੀ ਸਵਈਆ ਮੇਰ ਹਲਿਓ ਦਹਲਿਓ ਸੁਰ ਲੋਕ ਦਸੋ ਤਿਸ ਭੂਤਰ ਭਾਜਤ ਭਾਰੀ ਚਾਲ ਪਰਿਓ ਤਿਹ 14 ਲੋਕ ਮੈਂ ਬ੍ਰਹਮ ਪਇਓ ਮਨ ਮੈਂ ਭ੍ਰਮ ਪਾਰੀ ਧਿਆਨ ਰਹਿਓ ਨਾ ਜਟੀ ਸੋ ਫਟੀ ਧਰਿਓ ਬਲ ਕੈ ਰਣ ਮੈਂ ਕਿਲਕਾਰੀ ਦੈਤਨ ਕੇ ਬਦ ਕਾਰਨ ਕੋ ਕਰ ਕਾਲ ਸੀ ਕਾਲੀ ਕਿਰਪਾਨ ਸੰਭਾਰੀ ਦੋਹਰਾ ਚੰਡੀ ਕਾਲੀ ਦੂ ਮਿਲ ਕੀਨੋ ਹੈ ਵਿਚਾਰ ਹਰ ਹੋ ਤੂੰ ਸਰਾਉਣ ਪੀ ਅਰਿ ਦਲ ਡਾਰ ਹੈ ਮਾਰੇ ਸੋਈਆ ਕਾਲੀ ਓ ਕੇ ਹਰ ਸੰਗ ਲੈ ਚੰਡ ਸੋ ਘੇਰੇ ਸਵੈ ਬਨ ਜੈਸੇ ਦਵਾ ਪੈ ਚੰਡ ਕੇ ਬਾਨਣ ਤੇਜ ਪ੍ਰਭਾਵ ਕੇ ਦੈ ਜਰੈ ਜੈਸੇ ਈਟ ਆਵਾ ਪੈ ਕਾਲ ਕਾ ਪੀ ਪਿਓ ਤਿਨ ਕੋ ਕਬ ਨੇ ਮਨ ਮਹਿ ਲਿਓ ਭਾਉ ਭਵਾ ਪੈ ਮਾਨਵ ਸਿੰਧ ਕੋ ਨੀਰ ਸਭੈ ਧਾਇ ਕਹਿ ਜਾਏ ਪਰੇ ਹੈ ਤਵਾ ਪੈ ਚੰਡ ਹਨੇ ਅਰ ਕਾਲ ਕਾ ਕੋਪ ਕਹਿ ਸ੍ਰੋਣਤ ਬਿੰਦਨ ਸੋ ਇਹ ਕੀਨੋ ਖਗ ਸੰਭਾਰ ਹੈ ਕਾਰ ਤਵੈ ਕਿਲਕਾਰ ਵਿਦਾਰ ਸਵੈ ਦਲ ਦੀਨੋ ਆਮਿਕ ਸ੍ਰੋਣ ਅਚਿਓ ਬਹੁ ਕਾਲ ਕਾ ਤਾ ਛਬ ਮੈਂ ਯੋ ਮਨ ਚੀਨੋ ਮਾਨੋ ਛਦਾਤਰ ਹੋਏ ਕੈ ਮਨੁਛ ਸੋ ਸਾਲਨ ਲਾਸੈ ਸੋ ਬਹੁ ਪੀਨੋ ਸੁਈਆ ਜੋਦਰ ਕਤਰ ਬੀਜ ਕਰਿਓ ਤਰਨੀ ਪਰ ਯੋ ਸੁਰ ਦੇਖਤ ਸਾਰੇ ਜੇਤਕ ਸਰਾਉਣ ਕੀ ਬੂੰਦ ਗਿਰੈ ਉਠ ਤੇਤਕ ਰੂਪ ਅਨੇਕਹਿ ਧਾਰੇ ਜੁਗਨ ਆਨ ਫਰੀ ਚਹੁ ਔਰ ਤੇ ਸੀਸ ਜਟਾ ਕਰ ਖੱਪਰ ਭਾਰੇ ਸਰੋਨਤ ਬੂੰਦ ਪਰੈ ਅਚਵੈ ਸਭ ਖਗ ਲੈ ਚੰਡ ਪ੍ਰਚੰਡ ਸੰਘਾਰੇ ਕਾਲੀਓ ਚੰਡ ਕੁਮੰਡ ਸਮਾਰ ਕੈ ਦੈ ਸੋ ਜੁਧਨ ਸੰਗ ਸਜਿਓ ਹੈ ਮਾਰ ਮਹਾਰਣ ਮਦ ਭਈ ਪਹਾਰੇਕ ਲੋ ਸਾਰ ਸੰਸਾਰ ਬਜਿਓ ਹੈ ਸਰੋਣਤ ਬਿੰਦ ਗਿਰਿਓ ਤਰਨੀ ਪਰ ਇਉ ਆਸਿ ਸੋ ਅਰਸੀਸ ਭਜਿਓ ਹੈ ਮਾਨੋ ਅਤੀਤ ਕਰਿਓ ਚਿਤ ਕੋ ਧਨਵੰਤ ਸਵੈ ਨਿਜ ਮਾਲ ਤਜੋ ਹੈ ਸੋਰਠਾ ਚੰਡੀ ਦਇਓ ਵਿਦਾਰ ਸਰਉਣ ਪਾਨ ਕਾਲੀ ਕਰਿਓ ਛਿਨ ਮੈਂ ਡਾਰਿਓ ਮਾਰ ਸਰਉਣ ਬਿੰਦ ਦਾਨਵ ਮਹਾ ਇਤ ਸ੍ਰੀ ਮਾਰ ਕੰਡੇ ਪ੍ਰਾਣੇ ਸ੍ਰੀ ਚੰਡੀ ਚਰਿਤਰ ਉਕਤ ਬਿਲਾਸ ਰਗਤ ਬੀਜ ਬਧੈ ਨਾਮ ਪੰਚਮੋ ਧਿਆਏ